ਸ਼ਲੋਕ ਧਰ ਜੀਰੇ ਇੱਕ ਟੇਕ ਤੂੰ ਲਾਹੇ ਬਿਡਾਣੀ ਆਸ ਇੱਕ ਟੇਕ ਦਾ ਜੀਰੇ ਇੱਕ ਟੇਕ ਦੋ ਟੇਕਾਂ ਨੇ ਹੁੰਦੀ ਦੋ ਟੇਕਾਂ ਜਿਹੜੀ ਕਦੇ ਨਾ ਤਿਰਕੁੜੀ ਚ ਦਿਮਾਗ ਚ ਕਦੇ ਸਿਰ ਦੇ ਦੋ ਜਗ੍ਹਾ ਟੇਕ ਜਾਂ ਸੌ ਜਾਂਦਾ ਹਿਰਦੇ ਚ ਵਿਚਾਰਦਾ ਹਿਰਦੇ ਚ ਸੋਚਦਾ ਦਿਮਾਗ ਚ ਸੋਚਦਾ ਦਿਮਾਗ ਨਾਲ ਵਿਚਾਰਦਾ ਹਿਰਦੇ ਵਿੱਚ ਜਾਂ ਫਸ ਜਾਂਦਾ ਵੇ ਹਿਰਦੇ ਨੂੰ ਜਾਂਦਾ ਵੀ ਹੁਣ ਕੀ ਕਰੀਏ ਸੋਚ ਕੇ ਚੱਲਦਾ ਜਾਂ ਉਲਝ ਜਾਂਦਾ ਫਿਰ ਹਿਰਦੇ ਜਾਂਦਾ ਵੀ ਹੁਣ ਕੀ ਕਰੀਏ ਇਹ ਦੋ ਟੇਕਾਂ ਨੇ ਇੱਕ ਸਰੀਰ ਦੀ ਟੇਕ ਮਾਇਆ ਦੀ ਟੇਕ ਇੱਕ ਆਪਣੇ ਮੂਲ ਦੀ ਟੇਕ ਇੱਕ ਸੱਚ ਤੇ ਟੇਕ ਹੈ ਇੱਕ ਝੂਠ ਤੇ ਟੇਕ ਇੱਕ ਪੁੰਨ ਤੇ ਟੇਕ ਹੈ ਇੱਕ ਪਾਪ ਤੇ ਟੇਕ ਸੰਸਾਰ ਦਾ ਪੁੰਨ ਪਾਪ ਤਾਂ ਕੋਈ ਹੈ ਪਹਿਲਾ ਪਹਿਲਾ ਦੋ ਡੇਖਾ ਦਾ ਹੈ ਉਹ ਪਾਪ ਨੂੰ ਬੁਰਾ ਤਾਂ ਸਮਝਦਾ ਹੀ ਹੈ ਚਲੋ ਪਾਪ ਨਹੀਂ ਸਮਝਦੀ ਐ ਤਾਂ ਹੁੰਦਾ ਵੀ ਪਾਪ ਬੁਰਾ ਹੁੰਦਾ ਜੈ ਜੈ ਨੂੰ ਪੜਾਤਾ ਵੀ ਆ ਪਾਪ ਉਹਨੂੰ ਬੁਰਾ ਸਮਝਦਾ ਉਹਨੂੰ ਬੁਰਾ ਮੰਨਦਾ ਵੀ ਹੈ ਬਾਅਦ ਦੇ ਵਿੱਚ ਪਤਾ ਲੱਗਦਾ ਵੀ ਇਹ ਪੁੰਨ ਪਾਪ ਦਾ ਮੇਰੇ ਵਾਸਤੇ ਗੱਲ ਨਹੀਂ ਹੈ ਉਹ ਪਿੱਛੋਂ ਪਤਾ ਲੱਗਦਾ ਸਾਰਾ ਜੀਰੇ ਇੱਕ ਟੇਕ ਨੂੰ ਇੱਕ ਟੇਕ ਤਾਂ ਨਾਹੇ ਬਿਡਾਣੀ ਆਸ ਇੱਕ ਟੇਕ ਤਾਂ ਹੋ ਸਕਦੀ ਹੈ ਬਿਡਾਣੀ ਆਸ ਕੋਈ ਦੂਸਰਾ ਵਿਅਕਤੀ ਤੈਨੂੰ ਮਦਦ ਦੇ ਦੂ ਇਹਦੇ ਵਿੱਚ ਕੁਝ ਇਹ ਤਾਂ ਹੋ ਸਕਦਾ ਹੈ ਦੂਸਰਾ ਵਿਅਕਤੀ ਤੋਂ ਹੀ ਤੈਨੂੰ ਮੁਕਤੀ ਮਿਲ ਜੂਗੀ ਐਨੀ ਆਪਣੇ ਆਪ ਹੀ ਆਪਣਾ ਆਪੇ ਹੀ ਕਾਰ ਸਵਾਰੀਏ ਜਿੱਦਾਂ ਤੂੰ ਇਹ ਮੰਨ ਲਈਏ ਕਿਤੇ ਤੇ ਵੀ ਦੇਵਤਿਆਂ ਕੋ ਜਾਣਾ ਛੱਡਦੇ ਦੇ ਆਪਣਾ ਕੰਮ ਵਿਗਾੜਿਆ ਵੀ ਤਾਂ ਆਪ ਸੰਭਾਲਣਾ ਵੀ ਤਾਂ ਜੇ ਮੈਨੂੰ ਇਹ ਕਰਨਾ ਪੈਣਾ ਕੰਮ ਫਿਰ ਕਿਤੇ ਹੋ ਅਸੀਂ ਕਹਿੰਦੇ ਗੁਰੂ ਕਰੂਗਾ ਇਹ ਗੁਰੂ ਗੁਰੂ ਦੱਸੂਗਾ ਕਰਨਾ ਤਾਂ ਗੁਰੂ ਦੱਸੂਗਾ ਕਰਨਾ ਤਾਂ ਹੈ ਗਿਆਨ ਗੁਰੂ ਦੱਸੂਗਾ ਕਰਨਾ ਤਾਂ ਹੈ ਦੱਸ ਰਿਹਾ ਹੀ ਮਦਦ ਹਾਂ ਜਿਹੜਾ ਦੱਸ ਰਿਹਾ ਹੈ ਇਹ ਇਹ ਸਿੱਧ ਕੋ ਬਿੰਦ ਬਣਾਈ ਹੈ ਇਹ ਸਿੱਧ ਕੋ ਬਿੰਦ ਬਣਾਈ ਹੈ ਕੰਮ ਸਿੱਧ ਹੋਣਾ ਵਿਧੀ ਬਣੀ ਹੈ ਸਿੱਧ ਕੋ ਇਹ ਸਿੱਧ ਕੀ ਬਿੰਦ ਸਿੱਧ ਕੀ ਬਿੰਦ ਤਾਂ ਬਣਾ ਦਿੰਦਾ ਉਹ ਜ਼ਰੂਰ ਪਰ ਕਰਨਾ ਤੈਨੂੰ ਪੈਣਾ ਉਹਨਾਂ ਦੀ ਸਿੱਧ ਕੋ ਵਿਦਿਆ ਬਣੀ ਸੀ ਪੱਟਾਂ ਦੀ ਆ ਗਏ ਗੁਰੂ ਘਰ ਕੇ ਸਿੱਧ ਕੋ ਵਿਦ ਬਣ ਗਈ ਫਿਰਦੇ ਤੇ ਵਿਚਾਰੇ ਜਗਾ ਜਗਾ ਕਿਤੋਂ ਨਹੀਂ ਬਣੀ ਉਹ ਗੱਲ ਜਾਣਦੇ ਤਾਂ ਆਪ ਸੀ ਸਭ ਕੁਝ ਜਾਏ ਗੁਰੂ ਘਰ ਕੇ ਪੰਜਾਬ ਪਾਸ਼ਾ ਨੇ ਸਾਰੀ ਗੱਲ ਬੋਲਤੀ ਜਿੰਨੀ ਕਰ ਵੇਦਾਂ ਦੇ ਤੇ ਗੱਲ ਜਾਣਦੇ ਹੀ ਸੀ ਵੇਦਾਂ ਨੇ ਟੀਕੇ ਪੜੇ ਹੋਏ ਸੀ ਉਹਨਾਂ ਦੇ ਸਾਰੇ ਪਰ ਉਹ ਸ਼ਾਸਤਰਾਂ ਦਾ ਅਸਰ ਪਿਆ ਹੈ ਤਾਂ ਵੇਦਾਂ ਦੇ ਟੀਕੇ ਰਿਸ਼ੀ ਮੁੰਨਿਆਂ ਨੇ ਕੀਤੇ ਜਿਵੇਂ ਸਾਡੇ ਟੀਕੇ ਕੀਤੇ ਹਨ ਗੁਰਬਾਣੀ ਦੇ ਗੁਰਬਾਣੀ ਦੇ ਟੀਕੇ ਸਾਰੇ ਗਲਤ ਨੇ ਕਿ ਪੁੰਨ ਪਾਪ ਵੀ ਮੰਨੀ ਜਾਂਦੇ ਨੇ ਗੁਰਬਾਣੀ ਵੀ ਮੰਨੀ ਜਾਂਦੇ ਨਾਮ ਵੀ ਸੰਸਾਰ ਵਾਲਾ ਮੰਨੀ ਜਾਂਦੇ ਨੇ ਵੱਖਰਾ ਨਹੀਂ ਕਰ ਸਕਿਆ ਇਹ ਨਹੀਂ ਸੋਚਿਆ ਵੀ ਇਹ ਤਾਂ ਡਿਕਸ਼ਨਰੀ ਹੋ ਰਿਹਾ ਗੁਰਬਾਣੀ ਦੇ ਨਾਮ ਦੀ ਡੈਫੀਨੇਸ਼ਨ ਦਿੱਤੀ ਹੋਈ ਹੈ ਜਪ ਦੀ ਡੈਫੀਨੇਸ਼ਨ ਇਹ ਨਹੀਂ ਦੇਖਿਆ ਵੀ ਧਰਮੇ ਵੱਖਰਾ ਹੈ ਤਾਂ ਉਹਦੇ ਭਲੇਖੇ ਫਾਇਦੇ ਭਲੇਖੇ ਕੱਢੇ ਹੋਏ ਨੇ ਇਹ ਨਹੀਂ ਧਿਆਨ ਦਿੱਤਾ ਸਿਮਰਤ ਸ਼ਾਸਤਰ ਵਾਲੇ ਅਰਥੇ ਤੇ ਚੱਕ ਕੇ ਦੇ ਉਹਨਾਂ ਲਫ਼ਜ਼ਾਂ ਦੇ ਵਿਦਵਾਨ ਸੀ ਨਾ ਉਹ ਸਾਹਿਬ ਜੋ ਦਿਮਾਗ ਨੂੰ ਮੰਨਦਾ ਦਾ ਸੁਣਦਾ ਗੁਰਬਾਣੀ ਮੰਨਦੀ ਕਿਉਂ ਜੇ ਜਾਉਂ ਉਹਨੇ ਟੀਕਾ ਕੀਤਾ ਉਹਦੇ ਮਤਲਬ ਨੇ ਇਹਦਾ ਸਾਰੇ ਵਿਦਵਾਨ ਨਾਲੇ ਇਹਨਾਂ ਦੇ ਜਿਹੜੇ ਪੂਰਵਜ ਤੇ ਇਹ ਸਾਰੇ ਇਹ ਕਿੱਥੋਂ ਆਏ ਹੋਏ ਜਿਹੜਾ ਆਪਣਾ ਕਾਲ ਸਿੰਘ ਨੱਬ ਹੈ ਕਾਲ ਸਿੰਘ ਨੱਬ ਦੀ ਗੱਲ ਕਰਦਾ ਮਾਨ ਕੋ ਇਹਦਾ ਜਿਹੜਾ ਬਾਬਾ ਹੈ ਪੜਿਆ ਨਾ ਉਹ ਇਹਨਾਂ ਦੇ ਹਿੰਦੂਆਂ ਤੋਂ ਜਿਹੜੇ ਸਾਧ ਨੇ ਇਹ ਨਿਰਮਲੇ ਉਹਨਾਂ ਦਾ ਚੇਲਾ ਨਿਰਮਲੇ ਦਾ ਸਾਧ ਹਿੰਦੂ ਨੇ ਤੇ ਸ਼ਾਸਤਰਾਂ ਦੇ ਆਧਾਰ ਤੇ ਉਹਨਾਂ ਨੇ ਲਫ਼ਜ਼ਾਂ ਦੇ ਅਰਥ ਕੀਤੇ ਨੇ ਉੱਥੋਂ ਹੀ ਉਹ ਪੜਿਆ ਹੈ ਸਾਰਾ ਡਿਕਸ਼ਨਰੀ ਉਲਟ ਲਿਖ ਦਿੱਤੀ ਨੇ ਪਤਾ ਨਹੀਂ ਸੀ ਤਾਂ ਲਿਖ ਦਿੱਤੀ ਜਾਣ ਕੇ ਨਹੀਂ ਲਿਖੀ ਹਾਂ ਇਹਦੇ ਵਿੱਚ ਦੇਖਦਾ ਗੁਰਬਾਣੀ ਜੀ ਜੇ ਦੇਖਦਾ ਗੁਰਬਾਣੀ ਜੋ ਖੋਜਦਾ ਫਿਰ ਫਿਰ ਠੀਕ ਕਰਦਾ ਨਾਨਕ ਨਾਮ ਤੇ ਆਈ ਹੈ ਕਾਰਜ ਆਵੇ ਰਾਸ ਹੁਣ ਨਾਨਕ ਨਾਮ ਤੇ ਆਈ ਹੈ ਨਾਮ ਤੇ ਆਈ ਹੈ ਕਿ ਆ ਜਾਵੇ ਰਾਤ ਨਾਮ ਜਪੀਏ ਗੱਲ ਹੋ ਰਹਾ ਨਾਮ ਤੇ ਗੱਲ ਹੋ ਕਿ ਆਈਏ ਤਾਂ ਯਾਦ ਹੋਊ ਜਾਂ ਸਾਹਮਣੇ ਨਾਮ ਹੋਊ ਕਿ ਆਈਏ ਸਾਨੂੰ ਧਿਆਨ ਰੱਖਣਾ ਉਹਦੇ ਧਿਆਨ ਰੱਖਣਾ ਚੀਜ਼ ਜੋ ਸਾਨੂੰ ਦਿੰਦੀ ਹੈ ਜਪਣਾ ਉਹ ਉਦੋਂ ਜਾਣਨ ਵਾਸਤੇ ਵੀ ਨਾਮ ਹੁੰਦਾ ਕੀ ਹੈ ਇੱਕ ਚੀਜ਼ ਨਾਮ ਕੀ ਹੈ ਇਹ ਤਾਂ ਜਪਣਾ ਨਾਮ ਪਹਿਲਾਂ ਜੇ ਜੰਮ ਲਿਆ ਫਿਰ ਧਿਆਨ ਦੀ ਲੋੜ ਹੈ ਤੇ ਪਤਾ ਲੱਗ ਗਿਆ ਦੇਖੋ ਚਾਰ ਪੰਜ ਚੀਜ਼ਾਂ ਮਿਲੀਆਂ ਹੋਈਆਂ ਉਹ ਉਹਨੂੰ ਕੇ ਕਿਸੇ ਬੰਦੇ ਨੂੰ ਵੀ ਆਹ ਭਾਈ ਆਹ ਜਿਹੜੀ ਚੀਜ਼ ਹੈ ਇਹ ਤੋਂ ਚੁੱਕ ਕੇ ਬਾਹਰ ਕੱਢ ਲੈ ਪਹਿਲਾਂ ਤੂੰ ਦੱਸਿਆ ਕਿ ਆਹ ਜਿਹੜੀ ਚੀਜ਼ ਹੈ ਇਹ ਜੀ ਇਹਦੇ ਨਾਲ ਮਿਲਦੀ ਜੁਲਦੀ ਉਹ ਬਾਹਰ ਕੱਢੀ ਜਾ ਫਿਰ ਉਹ ਜੂਲੂ ਪੇ ਚਾਹੇ 50 ਚੀਜ਼ਾਂ ਜਾਣੀਆਂ ਹੋਈਆਂ ਉਹਨੂੰ ਇੱਕ ਦਿਖਾ ਦੇ ਵੀ ਆਹ ਚੀਜ਼ ਆਪਾਂ ਨੇ ਇਹਦੇ ਨਾਲ ਦੀ ਮਿਲਦੀ ਬਾਹਰ ਕੱਢਣੀ ਕੱਢ ਲੂ ਅੱਡ ਕਰ ਲੂ ਪਹਿਲਾਂ ਤਾਂ ਉਹਨੂੰ ਸਮਝ ਚਾਹੀਦੀ ਹੈ ਵੀ ਨਾਮ ਹੁੰਦਾ ਕੀ ਹੈ ਫਿਰ ਉਹ ਧਿਆਨ ਫੇਰ ਦੇਣਾ ਉਹਨੇ ਵੀ ਉਹਦੇ ਨਾਲ ਮਿਲਦਾ ਹੈ ਤਾਂ ਉਹਦੇ ਨਾਲ ਫਰਕ ਹੈ ਧਿਆਨ ਦੀ ਤਾਂ ਬਾਅਦ ਚ ਲੋੜ ਹੈ ਫਿਰ ਉਹ ਧਿਆਨ ਨਾਲ ਬਾਹਰ ਕੱਢੂ ਚਿਟਕੀ ਦਾ ਤੁਹਾਨੂੰ ਪਤਾ ਲੱਗੇ ਵੀ ਆਹ ਚੀਜ਼ ਨਾਮ ਆ ਉਹਨੂੰ ਪਤਾ ਲੱਗੇ ਗੁਰ ਗਿਆਨ ਪਦਾਰਥ ਨਾਮ ਹੈ ਜਿਹੜਾ ਗੁਰਬਾਣੀ ਦਾ ਗਿਆਨ ਪਦਾਰਥ ਹੈ ਇਹ ਨਾਮ ਹੈ ਜਦੋਂ ਇਹ ਪਤਾ ਲੱਗਿਆ ਫਿਰ ਗੁਰਬਾਣੀ ਜੋ ਗਿਆਨ ਲੈਣ ਲੱਗਿਆ ਉਹਨੇ ਜਪਣਾ ਛੱਡ ਦਿੱਤਾ ਜਪਣਾ ਮਤਲਬ ਹੈ ਭਾਈ ਸਮਝਣਾ ਦੋ ਚੀਜ਼ਾਂ ਦਾ ਉਹਨੂੰ ਅਰਥ ਦੇਣਾ ਜਪਣ ਦਾ ਅਰਥ ਹੁੰਦਾ ਗੁਰਬਾਣੀ ਸਮਝਣਾ ਜਦ ਮੇਰੇ ਮਨ ਮੇਰੇ ਗੋਬਿੰਦ ਕੀ ਬਾਣੀ ਸਾਰੀ ਬਾਣੀ ਗੋਬਿੰਦ ਕੇ ਨੂੰ ਜਪ ਨੂੰ ਸਮਝ ਜਦ ਲਵਾਂ ਤਾਂ ਸਮਝ ਹੋ ਗਿਆ ਹੁਣ ਇਹ ਬੰਤੀ ਛੱਡਦੀ ਵੈਰ ਨੂੰ ਫੜ ਲੈ ਇਹਨਾਂ ਵੱਲੋਂ ਬੰਦੇ ਸ਼ਰਾਰਤੀ ਸੀ ਸਨਾਤਨੀ ਸਿੱਖ ਸੀ ਉਹ ਬੰਦੇ ਉਹਨਾਂ ਨੇ ਗੁਰਬਾਣੀ ਛੜਾਉਣੀ ਸੀ ਤੁਹਾਡੀ ਛੜਾਤੀ ਗੋਬਿੰਦ ਦੀ ਬਾਣੀ ਛੜਾਤੀ ਗੋਬਿੰਦ ਦੀ ਬਾਣੀ ਛੜਾਉਣੀ ਛੜਾਤੀ ਉਹ ਜਿਹੜੇ ਬੰਦੇ ਸੀ ਇਹ ਇਹ ਅਸਲ 'ਚ ਮੂਰਤੀਆਂ ਜਦ ਮੂਰਤੀਆਂ ਇਹਨਾਂ ਲੋਕਾਂ ਦੀਆਂ ਲੈਂਦੀਆਂ ਹੋਈਆਂ ਸੀ ਆ ਰਣਜੀਤ ਸਿੰਘ ਬੜੇ ਸਨਾਤਨੀ ਸਿੱਖਾ ਬੜੇ ਉਹ ਕਹਿੰਦੇ ਤੇ ਅਸਲੀ ਸਿੱਖੀ ਵੱਲ ਜਾਣ ਨਹੀਂ ਦੇਣਾ ਇਹਨਾਂ ਨੂੰ ਹੁਣ ਵਾਲਿਆਂ ਨੂੰ ਭਾਵੇਂ ਨਾ ਪਤਾ ਹੋਵੇ ਪਰ ਪੁਰਾਣੀ ਗੱਲ ਇਹ ਹੀ ਹੈ ਸਹੀ ਗੱਲ ਇਹ ਉਹਨਾਂ ਨੇ ਮੂਰਤੀਆਂ ਲੈਂਦੀਆਂ ਮੂਰਤੀਆਂ ਨੂੰ ਰਣਜੀਤ ਸਿੰਘ ਨੇ ਲੈ ਲੈਂਦੀਆਂ ਮੂਰਤੀਆਂ ਰਣਜੀਤ ਸਿੰਘ ਦੀ ਸਹਿਮਤੀ ਨਾਲ ਲੈਂਦੀਆਂ ਮੂਰਤੀਆਂ ਅੰਗਰੇਜ਼ਾਂ ਨੇ ਕਢਾਤੀਆਂ ਰਣਜੀਤ ਸਿੰਘ ਨੇ ਕਢਾਈਆਂ ਵੀ ਜਿਹੜੇ ਸਿੱਖ ਬੰਦੇ ਨੇ ਖਾਲਸਾ ਬੰਦੇ ਉਦੋਂ ਇਹ ਜਾਂ ਕੱਢੀਆਂ ਨੇ ਸਾਧ ਸੋਨੇ ਕਢਾਈਆਂ ਨੇ ਸਾਧੂ ਸੋ ਤਾਂ ਖਰਾਬ ਸੀ ਇਹ ਕਿਉਂ ਕਢਾਈਆਂ ਫੇਰ ਇਹਨਾਂ ਨੇ ਇੱਥੇ ਆ ਭੋਲੇ ਸੈਂਟਰ ਜਿਹੜਾ ਪਿੰਡ ਹੈਗਾ ਬਲੇਰ ਕੋਲਾ ਰੋਡ ਤੇ ਜਰ ਉਹ ਤਾਂ ਵਧਾਉਣ ਵਧਾਉਣ ਜਿਹੜਾ ਹੈ ਸੈਂਟਰਲ ਦਾ ਇਹ ਖਿਲਾਫ ਹੈ ਸਿੰਘ ਸਭਾ ਲਹਿਰ ਤੇ ਇਹਦੇ ਮੁਕਾਬਲੇ 'ਚ ਬੋਲਿਆ ਇਹਨਾਂ ਨੇ ਕਿਹਾ ਵੀ ਅਸੀਂ ਗੁਰਬਾਣੀ ਨਾਲ ਜੁੜਨੀ ਦੇਣਾ ਆਪ ਕੇਸ ਕੇ ਇੰਤਜ਼ਾਰ ਉਹ ਡਰਾਮਾ ਬਹੁਤ ਕੀਤਾ ਇਹਨਾਂ ਨੇ ਸ਼ਕਲ ਸੂਰਤ ਵਾਲਾ ਡਰਾਮਾ ਜ਼ਿਆਦਾ ਕੀਤਾ ਦੋਹਾਂ ਨੂੰ ਪਰ ਖਾਲਸੇ ਨੇ ਪਹਿਲਾਂ ਨੂੰ ਖਾਲਸੇ ਨੂੰ ਪਹਿਲਾਂ ਹੀ ਪਤਾ ਸੀ ਸਾਡੇ ਨਾਲ ਨਹੀਂ ਕਦੇ ਵੀ ਲੜੇ ਸਾਨੂੰ ਤਾਂ ਪਤਾ ਸੀ ਇਹਨਾਂ ਦਾ ਕਿ ਕੌਣ ਨੇ ਫਿਰ ਇਹਨਾਂ ਕਿਹਾ ਵੀ ਅਸੀਂ ਬਾਣੀ ਕੱਢਣੀ ਹੈ ਭਗਤਾਂ ਦੀ ਵਿੱਚੋਂ ਕਿ ਚਮਾਰ ਨੇ ਫਲਾਣਾ ਨੇ ਘਟਿਆ ਨੇ ਫਿਰ ਇਹਨਾਂ ਨੂੰ ਘੂਰਿਆ ਕਿਉਂਕਿ ਸਾਜ਼ਿਸ਼ ਬਣਾਉਂਦੇ ਤੇ ਨਾ ਹਿੰਦੂ ਮਤ ਵਾਲੀ ਸਾਜ਼ਿਸ਼ ਬਣਾਉਂਦੇ ਫਿਰ ਘੂਰਿਆ ਇਹਨਾਂ ਨੂੰ ਕਿ ਤੁਸੀਂ ਚੁੱਪ ਕਰਕੇ ਬਹਿ ਜਾਓ ਆਰਾਮ ਨਾਲ ਕਿਤੇ ਨਾ ਹੋਵੇ ਵੀ ਸਾਨੂੰ ਤੁਹਾਨੂੰ ਵੱਢਣਾ ਹੀ ਪੈ ਜਾਵੇ ਹਾਂ ਭਦੌੜ ਵਾਲੇ ਨੂੰ ਬਾਬੇ ਜੇ ਤੁਹਾਨੂੰ ਧਮਕੀ ਦਿੱਤੀ ਸਾਰਾ ਉਹਨਾਂ ਨੇ ਕਿਹਾ ਵੀ ਹੁਣ ਤੁਸੀਂ ਆਓ ਮੂਰੇ ਸਾਤੋਂ ਨਹੀਂ ਬੰਦੇ ਇਹ ਕਹਿੰਦੇ ਅਸੀਂ ਕਰ ਦੇਣੀ ਹੈ ਬਾਣੀ ਦੁਬਾਰਾ ਗੁਰੂ ਗ੍ਰੰਥ ਸਾਹਿਬ ਅਲੱਗ ਕਰ ਲਓ ਉਂਗਲ ਆਹੀ ਦੀ ਸਰਕਾਰ ਦੀ ਵੀਰਾਂ ਜਿਹੜਾ ਰੌਲਾ ਪਵੇ ਤੇ ਬਾਬਾ ਜੈਸਾ ਨੇ ਕਿਹਾ ਇਹ ਨਾ ਗਲਤੀ ਕਰ ਲਿਓ ਅਸੀਂ ਫਿਰ ਬੁਰੀ ਕਰਾਂਗੇ ਤੁਹਾਨੂੰ ਤੁਸੀਂ ਕੌਣ ਨੇ ਤੁਸੀਂ ਤਾਂ ਸਿੱਖੇ ਨਹੀਂ ਹੋ ਫਿਰ ਇਹ ਚੁੱਪ ਕਰ ਗਏ ਇਹਨਾਂ ਨੇ ਕਿਹਾ ਵੀ ਫਿਰ ਪੜਦਾ ਭੁੱਲ ਜੂ ਸਾਡਾ ਇਹਦਾ ਉਹ ਕੰਮ ਕਰਦੇ ਰਹੇ ਪਾਣੀ ਛੜਾਉਂਦੀ ਛੜਾਤੀ ਹੁਣ ਇਹਨਾਂ ਨੂੰ ਪੁੱਛਦਾ ਕੋਈ ਨਹੀਂ ਅਸੀਂ ਚੰਡੀਗੜ੍ਹ ਚਲੇ ਗਏ 6 ਫੇਜ਼ ਦੇ ਵਿੱਚ 6 ਚਾਰ 4 ਚ ਪਤਾ ਨਹੀਂ ਕਿਹੜੇ ਜਗ੍ਹਾ ਗੁਰਦੁਆਰੇ ਉੱਥੇ ਇਹਨਾਂ ਦਾ ਸੀ ਜੋਸ਼ੀ ਦਾ ਹੈਡਕੁਆਰਟਰ ਉਹ ਹਰਨਾਮ ਤੋਂ ਲੈ ਗਿਆ ਉੱਥੇ ਜਾ ਗੱਲਬਾਤ ਹੋਈ ਆਖਰ ਘਿਰ ਗਏ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਦਾਂਗੇ ਭਾਈ ਗੁਰਦਾਸੀਆਂ ਵਾਲਾ ਨਹੀਂ ਛੱਡ ਸਕਦੇ ਮੈਂ ਕਿਹਾ ਬਾ ਠੀਕ ਹੈ ਆਹੀ ਕਹਾਣੀ ਦਿੱਤੇ ਕਰ ਅਸੀਂ ਉੱਠ ਕੇ ਆ ਗਏ ਮੈਨੇਜਰ ਕੋਲ ਆ ਕੇ ਮੈਨੇਜਰ ਨੂੰ ਦੱਸਿਆ ਕਹਿੰਦਾ ਇਹਨਾਂ ਨੇ ਬੜੀ ਗਲਤੀ ਕੀਤੀ ਕਹਿਦਾ ਬੈਠੇ ਫਿਰ ਉਹਨੂੰ ਪਸੀਨਾ ਆ ਗਿਆ ਮੈਂ ਕਿਹਾ ਭਾਈ ਅਕਾਲ ਤਖਤ ਤੇ ਜਾ ਕੇ ਕਹਿ ਦੀ ਇਹ ਗੱਲ ਫਿਰ ਉਹ ਫਿਰ ਮੈਨੇਜਰ ਬੰਤਾ ਕਰ ਮੈਂ ਨਹੀਂ ਜੀ ਐ ਮੈਂ ਮੂੰਹ ਤੇ ਨਿਕਲ ਗਿਆ ਮੈਂ ਕਿਹਾ ਫਿਰ ਐਂ ਕਰੋ ਵੀ ਤੁਸੀਂ ਇਹ ਗੁਰੂ ਗ੍ਰੰਥ ਸਾਹਿਬ ਇੱਥੋਂ ਉਠਾ ਲਓ ਔਰ ਭਾਈ ਗੁਰਦਾਸ ਦੀਆਂ ਬਾਰਾਂ ਪ੍ਰਕਾਸ਼ ਕਰੋ ਫਿਰ ਦੇਖੋ ਗੋਲਕ ਤੁਹਾਨੂੰ ਕਿੰਨੀ ਆਉਂਦੀ ਹੈ ਜਦ ਤੁਸੀਂ ਅੰਦਰੋਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੀ ਨਹੀਂ ਕਹਿੰਦੇ ਵੀ ਉਹਨੂੰ ਛੱਡ ਦਾਂਗੇ ਭਾਈ ਗੁਰਦਾਸ ਦੀਆਂ ਬਾਰਾਂ ਨਹੀਂ ਛੱਡਦੇ ਤੇ ਪ੍ਰਕਾਸ਼ ਉਹਦਾ ਕਰੋ ਇਹਦਾ ਹੈ ਜੇ ਕਿਹਦੇ ਦੇਖਣ ਫੇਰ ਮਿੰਟਾ ਕਰ ਯਾਨੀ ਗੁੱਸਾ ਜਦ ਇਹਨਾਂ ਨੂੰ ਹੁੰਦਾ ਇਹਨਾਂ ਨੂੰ ਪਤਾ ਹੀ ਨਹੀਂ ਨਾ ਅਸੀਂ ਕੀ ਕਰਨੇ ਫਿਰ ਤੁਸੀਂ ਦੇਖ ਲਓ ਇਹ ਤੇ ਕੀ ਆਉਂਦਾ ਤੁਹਾਨੂੰ ਕੀ ਜਿਹੜਾ ਆਉਂਦਾ ਕੌਣ ਚੜਾਵਾ ਚੜਾਉਂਦਾ ਇਹ ਤਾਂ ਗੁਰੂ ਨੂੰ ਆਉਂਦਾ ਗੁਰੂ ਬਾਣੀ ਗੁਰਬਾਣੀ ਨੂੰ ਆਉਂਦਾ ਜੋ ਆਉਂਦਾ ਇੱਥੇ ਪੈਸਾ ਤੁਹਾਨੂੰ ਕਿਸੇ ਨਹੀਂ ਪੁੱਛਣਾ 12 ਤੇ ਉਹ ਅਸਲ ਵਿੱਚ ਚੋਰ ਮੋਰੀ ਤੇ 12 ਉੱਤੇ ਲੈਂਦੀਆਂ ਹੁੰਦੀਆਂ ਨੇ ਲੋਕਾਂ ਨੂੰ ਇਹ ਜੋਸ਼ੀ ਸੀ ਖੰਨੇ ਵਾਲਾ ਕੀ ਸੀ ਉਹ 3 ਕਰੋੜ ਦਾ ਗਵਨ ਕੀਤਾ ਬੋਸਾਂ ਨੇ ਲਿਖਿਆ ਨਹੀਂ ਬੋਸਾਂ ਨੇ ਪੂਰਾ ਪੇਜ ਲਿਖਿਆ ਤਾਂ ਪਹਿਲੇ ਸਾਲ ਕਰੋੜ ਦਾ ਦੂਏ ਕਰੋੜ ਸਾਲ 2 ਕਰੋੜ ਦਾ ਹੋ ਗਿਆ ਤੀਏ ਸਾਲ 3 ਕਰੋੜ ਦਾ ਹੋ ਗਿਆ ਜਾਂ ਉਹਨੂੰ ਪਤਾ ਲੱਗਿਆ ਵੀ ਹੁਣ ਤਾਂ ਮੈਂ ਜਾਊਂਗਾ ਜਾਊਂਗਾ ਜਿਹੜੇ ਹਾਰਟ ਅਟੈਕ ਹੋ ਗਿਆ ਉਹਨੇ ਪੂਰਾ ਪਰਨਾ ਲਿਖਿਆ ਲੋਕ ਨੇ ਜਵਾਬ ਨਹੀਂ ਦਿੱਤਾ ਇਹਨਾਂ ਇਹਦਾ ਇਹਨਾਂ ਦਾ ਕਰਦਾਰ ਹੈ ਲੋਕਾਂ ਦਾ ਇਹਨਾਂ ਨੇ ਗੁਰੂ ਨਾਲੇ ਜੋਸ਼ੀ ਹੁੰਦੇ ਬਾਹਮਣ ਨੇ ਤੁਹਾਨੂੰ ਸ਼ਾਇਦ ਪਤਾ ਨਹੀਂ ਇਸ ਗੱਲ ਦਾ ਉਹਦਾ ਬਾਹਮਣ ਸੀ ਬਾਹਮਣ ਜੋ ਸਿੱਖ ਬਣਿਆ ਹੋਇਆ ਸੀ ਬੇਸਿਕ ਤੌਰ ਤੇ ਬਾਹਮਣ ਹੁੰਦੇ ਨੇ ਜੋਸ਼ੀ ਉਹਨੇ ਛੋਟੀ ਸਿੱਖੀ ਤੇ ਕੀ ਲੈਣਾ ਉਹਨੇ ਆਪਣੇ ਪੈਸੇ ਸੀਗੇ ਮੁੰਡੇ ਸੈੱਟ ਕਰਦੇ ਗੱਲ ਖਤਮ ਹੋਈ ਕੋੜੀ ਤਦਾ ਹਵਦ ਤੌ ਮਿਟਾਇਆ ਆ ਚੱਲਿਆ ਇਹਨਾਂ ਨੇ ਚੱਲਿਆ ਵੀ ਬਾਹਰ ਬਾਹਰ ਵਾਲੇ ਨੇ ਉਹਨੂੰ ਮਹਿੰਦਰ ਵੀ ਖਰਾਬ ਰਹੇ ਉਹਦੇ ਮਹਿੰਦਰ ਖਰਾਬ ਰਹਿਣਾ ਹੀ ਉਹਨਾਂ ਨੇ ਚੱਲਣਾ ਸੀ ਜਿਹੜੇ ਹਿੰਦੂ ਸੀ ਜਿਹੜੇ ਦੇਖੋ ਨਾ ਵਾਮਣ ਕੌਣ ਚੱਲਦਾ ਹਿੰਦੂ ਚੱਲਦੇ ਜਿਹਨੇ ਕਰਮ ਕਰਨਾ ਸੀ ਚੱਲਣਗੇ ਵੀ ਹੋਈ